ਅਥ ਪੰਚ ਭੂਪ ਜੁਦ ਕਥਨੰ ਦੋਹਰਾ ਜਰਾ ਸਿੰਧ ਤਵ ਰੈਨ ਕੋ ਸਕਲ ਬੁਲਾਏ ਭੂਪ ਬਲਗੁਣ ਬਿਕਰਮੇਂਦਰ ਇੰਦਰ ਸਮ ਸੁੰਦਰ ਕਾਮ ਸਰੂਪ ਦੋਹਰਾ ਭੂਪ 18 ਜੁਦ ਮੈਂ ਸਿਆਮ ਹਨੇ ਬਲਬੀਰ ਪ੍ਰਾਤ ਜੁਦ ਵਾਸੋ ਕਰੈ ਐਸੋ ਕੋ ਰਣ ਧੀਰ ਦੋਹਰਾ ਤੂੰ ਸਿੰਘ ਤੋਈ ਸਿੰਘ ਮਨ ਸਿੰਘ ਤਰਾ ਤਰ ਔਰ ਧੌਰ ਸਿੰਘ ਪਾਚੋ ਨਿਰਭਤ ਸੂਰਨ ਕੋ ਸਿਰ ਮੋਰ ਹਾਥ ਜੋਰ ਉਠ ਸਵਾ ਮੈਂ ਪਾਚਹੁ ਕਿਓ ਪ੍ਰਨਾਮ ਕਾਲ ਭੋਰ ਕੇ ਹੋਤ ਹੀ ਹਨ ਹੈ ਬਲ ਦਲ ਸਿਆਮ ਸਵਈਆ ਬੋਲਤ ਪੇ ਨਿਰਭ ਸੋ ਤਿਉ ਜੋ ਜਿਨ ਚਿੰਤ ਕਰੋ ਖਮ ਜਾਏ ਲਰੇਗੇ ਆਇਸ ਹੋਏ ਤੋ ਬਾਂਧ ਲਿਆ ਵਹ ਨਾ ਤਰਵਾਨ ਸੋ ਪ੍ਰਾਨ ਹਰੈਗੇ ਕਾਲ ਯੋਧਨ ਮੈਂ ਹਰ ਕੇ ਬਲ ਔ ਹਰ ਜਾਤ ਸੋ ਨਾ ਟਰੈਗੇ ਏਕ ਕਿਰਪਾਨ ਕੇ ਸੰਗ ਨਿਸੰਗ ਉਨੈ ਬਿਨ ਪ੍ਰਾਨ ਕਰੈ ਨਾ ਡਰੈਗੇ ਦੋਹਰਾ ਜਰਾ ਸਿੰਦੇ ਮੰਤਰ ਕਰ ਦਈ ਜੋ ਸਵਾ ਉਠਾਏ ਆਪਣੇ ਆਪਣੇ ਗ੍ਰਹਿ ਗਏ ਰਾਜਾ ਹੱਥ ਸੁਖ ਪਾਏ ਦੋਹਰਾ ਗ੍ਰਹਿ ਆਏ ਉਠ ਪਾਂਚ ਨਿਭ ਜਾਮ ਏਕ ਗਈ ਰਾਤ ਤੀਨ ਪਹਿਰ ਸੋਏ ਨਹੀਂ ਝਾਂਕਤ ਹੋਏ ਗਿਓ ਪ੍ਰਾਤ ਕਬਿਤ ਪ੍ਰਾਤ ਕਾਲ ਪਇਓ ਅੰਧਕਾਰ ਮਿਟ ਗਇਓ ਕ੍ਰੋਧ ਸੂਰਨ ਕੋ ਪਇਓ ਰਤ ਰਾਜ ਕੈ ਸਵੇ ਚਲੇ ਹਿਤੈ ਬ੍ਰਿਜ ਰਾਏ ਬਲ ਦੇਵ ਜੂ ਬੁਲਾਏ ਮਨ ਮਹਾ ਸੁਖ ਪਾਏ ਜਦ ਵੀਰ ਸੰਗ ਲੈ ਪਲੇ ਉਤੈ ਡਰ ਡਾਰ ਕੈ ਹਥਿਆਰ ਨ ਸੰਭਾਰ ਕੈ ਸੋ ਆਏ ਹੈ ਹਕਾਰ ਕੈ ਅਟਲ ਭਟ ਨਾ ਟਲੇ ਸਿੰਧਨ ਤਵਾਏ ਸੰਖ ਦੁੰਦ ਵੀ ਬਜਾਏ ਦ્વੈ ਤਰੰਗਨੀ ਕੇ ਭਾਏ ਦਲ ਆਪਸ ਵਿਖੈ ਰਲੇ ਦੋਹਰਾ ਸਿੰਧਨ ਪੈ ਹਰ ਸੋਬੀਐ ਅਮਿਤ ਤੇਜ ਕੀ ਖਾਨ ਕੁੰਦਨ ਜਾਨਿਓ ਚੰਦਰਮਾ ਕੰਜਨ ਮਾਨੋ ਪਾਨ ਸਵਈਆ ਕਨ ਜਾਣ ਕੈ ਮੋਰ ਨਚੋ ਬਨ ਮਾਜ ਚਕੋਰ ਲਖਿਓ ਸਸ ਕੇ ਸਮ ਹੈ ਮਨ ਕਾਮਨ ਕਾਮ ਸਰੂਪਿਓ ਪ੍ਰਭ ਦਾਸਨ ਜਾਣਿਓ ਨਰੋਤਮ ਹੈ ਵਰ ਜੋਗਨ ਜਾਣ ਜੁਗੀਸਰੀ ਸਰਜ ਰੋਗਨ ਮਾਨਿਓ ਸਦਾ ਛਮ ਹੈ ਹਰਿ ਬਾਲਨ ਬਾਲਕ ਰੂਪ ਲਖਿਓ ਜੀ ਦੁਜਨ ਜਾਣਿਓ ਮਹਾ ਜਮ ਹੈ ਸਵਈਆ ਚਕਵਾਨ ਦਨੇਸ਼ ਗਜਾਨ ਗਣੇਸ਼ ਗਨਾਨ ਮਹੇਸ਼ ਮਹਾਤਮ ਹੈ ਮਗਵਾ ਤਰਨੀ ਘਰ ਜੋ ਹਰਨੀ ਉਪਮਾ ਬਰਨੀ ਨਾ ਕਛੂ ਸ਼੍ਰਮ ਹੈ ਮ੍ਰਿਗ ਜੂਥਨ ਨਾਸ ਰੂਪਇਓ ਜਿਨ ਕੇ ਨ ਵਿਵਾਤ ਨੈ ਦਮ ਹੈ ਨਿਜ ਮੀਤਨ ਮੀਤ ਵੈ ਚੀਤ ਬਸਿਓ ਹਰਿ ਸਤਰਨ ਜਾਣਿਓ ਮਹਾ ਜਮ ਹੈ ਦੋਹਰਾ ਦ્વੈ ਸੈਨਾ ਇਕਠੀ ਪਈ ਆਤਮਨ ਕੋ ਬਢਾਏ ਜੁਧ ਕਰਤ ਹੈ ਵੀਰ ਪਰ ਰਣ ਵੀ ਵਜਾਏ ਸੋਇਆ ਤੂੰ ਤੁਜਾ ਮਨ ਤੌਰ ਤਰਾ ਤਰ ਸਿੰਘ ਸਭੈ ਰਣ ਕੋ ਕਹਿ ਆਏ ਲੈ ਕਰ ਵਾਰਨ ਟਾਲ ਕਰਾਲ ਵੈ ਸੰਕਤ ਜੀ ਹਰ ਸਾਮ ਹਿਤਾਏ ਦੇਖ ਤਿਨੈ ਤਬ ਹੀ ਬ੍ਰਿਜ ਰਾਜ ਹਲੀ ਸੋ ਕਹਿਓ ਸੋ ਕਰੋ ਮਨ ਭਾਏ ਤਾਏ ਬਲੀ ਬਲ ਲੈ ਕਰ ਮੈਂ ਹਲ ਮਾਂਚਨ ਕੇ ਸਿਰ ਕਾਟ ਗਿਰਾਏ ਦੋਹਰਾ ਦੋ ਅਛੂਨੀ ਦਲ ਨਿਪਤ ਪਾਂਚੋ ਹਨੇ ਰਸਾਏ ਏਕ ਦੋਏ ਜੀਵਤ ਬਚੇ ਰਣ ਤਜ ਗਏ ਪਰਾਏ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜੁਧ ਪ੍ਰਬੰਦੇ ਪਾਂਚ ਭੂਪ ਦੋ ਅਛੂਨੀ ਦਲ ਸਾਹਿਤ ਪਦੈ ਧਿਆਇ ਸਮਾਪਤੰ ਅਥ ਦਵਾਦਸ ਭੂਪ ਜੁਦ ਕਥਨੰ ਸੋਈਆ ਦਵਾਦਸ ਭੂਪ ਨਿਹਾਰ ਦਸਾ ਤੇ ਦਾਂਤਨ ਪੀਸ ਕੈ ਕੋਕਿਓ ਤਰਿਆ ਸਭ ਹੀ ਪਰ ਅਤਰਨ ਕੇ ਬਹੁ ਸ਼ਸਤਰਨ ਕੇ ਦਰ ਬਾਟ ਦਿਓ ਮੇਰੇ ਆਪ ਵਿਖੈ ਤਿਨ ਮੰਤਰ ਕੀਓ ਕਰ ਕੈ ਅਦ ਛੋਪ ਸੋ ਤਾਤੋ ਹੀਓ ਲਰ ਹੈ ਮਰ ਹੈ ਪਵ ਕੋ ਤਰ ਹੈ ਜਸ ਸਾਥ ਭਲੋ ਪਲ ਏਕ ਜੀਓ ਸੁਈਆ ਜੋ ਮਨ ਮੈਂ ਤਰ ਆਏ ਅਰੇ ਸੋ ਕਨੂ ਦਲ ਲੈ ਹਰ ਪੇਖਾ ਕਾਰੋ ਯਾਹੀ ਹਨੇ ਪਾਂਚ ਜਬੈ ਹਮ ਸੰਗ ਲਰੋ ਹਰਿ ਪ੍ਰਾਤ ਤੁਮਾਰੋ ਨਾ ਤਰ ਆਏ ਪਿਰੋ ਤੁਮ ਹੂ ਨਹਿ ਆਜੁ ਛਾੜ ਕੈ ਤਾਮ ਸਿਧਾਰੋ ਜੋ ਤੁਮ ਮੈਂ ਬਲ ਹੈ ਕਟਕਾ ਲਰ ਕੈ ਲਖ ਲੈ ਪੁਰਖਤ ਹਮਾਰੋ ਸੋਈਆ ਯੋ ਸੁਨ ਕੈ ਬਤਿਆ ਤਿਨ ਕੀ ਸਭ ਆਜ ਦੁਲੈ ਹਰ ਸਾਮ ਹੋਇ ਆਇਓ ਸਾਹਿਬ ਸਿੰਘ ਕੋ ਸੀਸ ਕਟਿਓ ਸੋ ਸਦਾ ਸਿੰਘ ਮਾਰ ਕੈ ਭੂਮ ਗਿਰਾਇਓ ਸੁੰਦਰ ਸਿੰਘ ਅਧੰ ਧਰ ਕੈ ਪੁਰ ਸਾਜਨ ਸਿੰਘ ਹਨਿਓਰਨ ਪਾਇਓ ਕੇਸਨ ਤੇ ਗਹਿ ਕੇ ਸਬਲੇਸ ਧਰਾ ਪਟਕਿਓ ਇਮ ਜੁਧ ਮਚਾਇਓ ਦੋਹਰਾ ਸਖਤ ਸਿੰਘ ਪੁਨ ਹਨਿਓ ਰਨ ਸੈਨ ਸਿੰਘ ਹਤ ਦੀਨ ਸਫਲ ਸਿੰਘ ਯਾਰ ਸਿੰਘ ਖਾਨੇ ਸਿੰਘ ਨਾਦ ਹਰ ਕੀਨ ਸਵੱਛ ਸਿੰਘ ਬਾਜ ਸਵਈਆ ਸਵੱਛ ਨਰੇਸ਼ ਕਯੋ ਹਰਿ ਸਿਓ ਆਪਣੇ ਬਲ ਕੋ ਪਾਇਓ ਧਨ ਮੈਂ ਅਵਤੈ ਦਸ ਭੂਪਾਂ ਨੇ ਬਲਵੰਡ ਨਾਰੰਚਕ ਤਰਾਸ ਕੀਓ ਮਨ ਮੈਂ ਜਦ ਵੀਰ ਕੀ ਔਰ ਤੇ ਤੀਰ ਚਲੇ ਬਰਖਾ ਜਿਮ ਸਾਮਨ ਕੇ ਘਨ ਮੈਂ ਸਰ ਪੌਣ ਕੇ ਜੋਰ ਲਗੇ ਨਾ ਟਰਿਓ ਗਿਰਜੋ ਥਿਰ ਠਾੜ ਰਹੋ ਰਣ ਮੈਂ ਦੋਰਾ ਜਦ ਵੀਰਨ ਸੋ ਅਤ ਡਰਿਓ ਜਿਉ ਬਾਸੁਰ ਸਿਓ ਜੰਭ ਅਚਲ ਰਹੋ ਤੇ ਠੋਰ ਨਿਰਪ ਜੋ ਰਣ ਮੈਂ ਰਣ ਖੰਭ ਸਵਈਆ ਜਿਉ ਨਾ ਹਲੈ ਗਿਰ ਕੰਚਨ ਕੋ ਅਤਿ ਹਾਥਨ ਕੋ ਬਲ ਕੋ ਕਰੈ ਹਰ ਜਿਉ ਤ੍ਰੂ ਲੋਕ ਚਲੈ ਨਾ ਕਹੂ ਸਿਵ ਮੂਰਤ ਜਿਉ ਕਬਹੂ ਨਾ ਚਰੈ ਬਰ ਜਿਉ ਨ ਸਤੀ ਸਤ ਛਾੜ ਪਤੀ ਬ੍ਰਤ ਜਿਉ ਸਿਧ ਜੋਗ ਮੈਂ ਧਿਆਨ ਤਰੈ ਤਿਮ ਸਿਆਮ ਚਮੂ ਮਦ ਸਵਛ ਨਰੇਸ ਹਠੀ ਰਣ ਤੇ ਨਹੀਂ ਨੈਕ ਟਰੈ ਕਵਿਤ ਫੇਰ ਤਿਨ ਕੋ ਕਹਿ ਯੋਧਨ ਮੈਂ ਸਿਆਮ ਕਹਿ ਵੀਰ ਬਹੁ ਮਾਰੇ ਸਵਛ ਸਿੰਘ ਮਹਾਬਲ ਸੈ ਅਤ ਰਥੀ ਸਤ ਮਹਾਰਥੀ ਜੁਗ ਸਤ ਤਾਹ ਸਿੰਦਰ ਹਜ਼ਾਰ ਹਨੇ ਸਿਆਮ ਜੂ ਕੇ ਦਲ ਸੈ ਕਨੇ ਬਾਜ ਮਾਰੇ ਰਣ ਪੈਦਲ ਸੰਘਾਰੇ ਭਈ ਰੁਦਰ ਰੰਗੀਨ ਭੂ ਲਾਰੈ ਉਛਲ ਸੈ ਕਾਇਲ ਗਿਰੇ ਸੋ ਮਾਨੋ ਮਹਾ ਮਤਵਾਰੇ ਹਵੈ ਕੇ ਸੋਏ ਰੂਮੀ ਤਲੈ ਲਾਲ ਢਾਰ ਕੈ ਅਤਲ ਸੈ ਦੋਹਰਾ ਬਹੁ ਸੈਨ ਹਨ ਜਾਤ ਵੀ ਬਢਿਓ ਗਰਵ ਅਪਾਰ ਮਾਨ ਉਤਾਰਿਓ ਕ੍ਰਿਸ਼ਨ ਪ੍ਰਤ ਬੋਲਿਓ ਕੋਪ ਆਕਾਰ ਦੋਹਰਾ ਕਾ ਪਇਓ ਜੋ ਭੂਪ ਦਸ ਮਾਰੇ ਸਿਆਮ ਰਸਾਏ ਜਿਉ ਮ੍ਰਿਗ ਬਣ ਤਿਨ ਪਛ ਕਰ ਲਰੇ ਨਾ ਹਰ ਸਮੁਹਾਏ ਰਿਪਕੇ ਬਚਨ ਸੁਨਤੀ ਬੋਲੇ ਹਰ ਮੁਸਕਾਏ ਸਵਛ ਸਿੰਘ ਤੋ ਮਾਰਖੋ ਸਿਆਰ ਸਿੰਘ ਕੀ ਨਿਆਏ ਸਵਈਆ ਸਿੰਘ ਨਿਹਾਰ ਕਹਿ ਜਿਉ ਸਰਦੂਲ ਕਨੋ ਬਲ ਕੈ ਰਸ ਸਾਥ ਚਾਇਓ ਜਿਉ ਗਜ ਰਾਜ ਲਖਿਓ ਬਨ ਮੈਂ ਮ੍ਰਿਗ ਰਾਜ ਮਨੋ ਅਤਿ ਕੋ ਬਢਾਇਓ ਜਿਉ ਚਿਤਵਾ ਮਿਰਗ ਪੇਖ ਕੈ ਦੌਰਤ ਸਵਾਛ ਨਰੇਸ ਪੈ ਤਿਉ ਹਰਿ ਧਾਇਓ ਪੌਣ ਕੇ ਗਉਣ ਤੇ ਆਗ ਚਲਿਓ ਹਰਿ ਕੋ ਰਥਦਾਰ ਕੇ ਐਸੇ ਧਵਾਇਓ ਸਵਈਆ ਉਤ ਤੇ ਨਿਰਭ ਸਵਛ ਪਇਓ ਸਮੋਏ ਇਤ ਤੇ ਸੋ ਚਲਿਓ ਰਿਸ ਕੈ ਬਰ ਭਈਆ ਬਾਣ ਕਮਾਨ ਕਿਰਪਾਨ ਲਰੇ ਤੂ ਆਪਸ ਮੈਂ ਬਰ ਜੁਦ ਕਰਈਆ ਮਾਰ ਹੀ ਮਾਰ ਪੁਕਾਰ ਅਰੇ ਨਟਰੇ ਰਣ ਤੇ ਅਤ ਤੀਰ ਕਰਈਆ ਸ਼ਾਮ ਤੇ ਰਾਮ ਤੇ ਜਾਦਵ ਤੇ ਨਾ ਡਰਿਓ ਸੋ ਲਰਿਓ ਬਰ ਵੀਰ ਲਰਈਆ ਦੋਹਰਾ ਅਦਗ ਜੁਦ ਜਬ ਤਿਨ ਕੀਓ ਤਾ ਬ੍ਰਿਜ ਪਦ ਕਾ ਕੀਨ ਖੜਗ ਧਾਰ ਸਿਰ ਸਤਰ ਕੋ ਮਾਰ ਜੁਦਾ ਕਰ ਦੀਨ ਦੋਹਰਾ ਸਵਛ ਸਿੰਘ ਜਬ ਮਾਰਿਓ ਸਮਰ ਸਿੰਘ ਗਿਓ ਕੋਪ ਨਹ ਭਾਜੋ ਲਗ ਸਮਰ ਕੋ ਰਹਿਓ ਸੋ ਦ੍ਰਿੜ ਪਗ ਰੂਪ ਸਵਈਆ ਰੋਸ ਕੈ ਬੀਰ ਬਲੀ ਅਸ ਲੈ ਅਤਹੀ ਪੜ ਸ੍ਰੀ ਜਦਵੀਰ ਕੇ ਮਾਰੇ ਔਰ ਕਿਤੇ ਗਿਰ ਘਾਇਲ ਹੋਇ ਕਿਤਨੇ ਰਣ ਭੂ ਮੈਂ ਹਾਰ ਪਧਾਰੇ ਸਿਆਮ ਜੂ ਪਏ ਭਾਂਤ ਕਯੋ ਸਮਰੇਸ ਬਲੀ ਤਿਹ ਤੇ ਹਮ ਹਾਰੇ ਕਾਸੀ ਮੈਂ ਜੋ ਕਲਵੱਤਰ ਵਹਿ ਤਿਮ ਵੀਰ ਨ ਚੀਰ ਕੈ ਦਵੈ ਕਰ ਡਾਰੇ ਸੋਇਆ ਬੋਲ ਕਹਿਓ ਹਰ ਜੂ ਦਲ ਮੈਂ ਭਟ ਹੈ ਕੋ ਜੋ ਅਰਿ ਸੰਗ ਲਰੈ ਉਹ ਕੇਵੋ ਅਸਤਰ ਸਹਿ ਤਨ ਮੈਂ ਆਪਣੇ ਉਹੇ ਉਪਰ ਸ਼ਸਤਰ ਕਰੈ ਨਿਜ ਪਾਨ ਪੈ ਪਾਨ ਤਰੇ ਕਨ ਸਿਆਮ ਸੋ ਕੋਏ ਨਾ ਬੀਰਨ ਲਾਜ ਤਰੈ ਰਣ ਮੈਂ ਜਸ ਕੋ ਸੋਟੀ ਕੋ ਲੈ ਸਮਰੇਸ ਕੇ ਜੁਦ ਤੇ ਨਾਏ ਟਰੈ ਦੋਰਾ ਬਹੁਤ ਜੁਦ ਛੋਟਣ ਕਰਿਓ ਕਹਾ ਕਰੈ ਬਲਵਾਨ ਆਹਬ ਸਿੰਘ ਬਲੀਹ ਤੋ ਮੰਗ ਲਿਏ ਤੇ ਪਾਨ ਕਵਿਓ ਬਾਜ ਦੋਰਾ ਕੋ ਪ੍ਰਸ਼ਨ ਏ ਠਾਂ ਕਰੈ ਕਿਉ ਨ ਲਰੇ ਬ੍ਰਿਜ ਰਾਜ यह उत्तर है ताहे को कौतक देखन काज सोया हाहव सिंह बली हर को भट सोते ਉਪਰ ਕੋ कह धायो ਸੰਗਰ ਸਿੰਘ ਹਠੀ ਹਟ ਸਿਉ ਨਾ ਹਟਿਓ ਸੋ ਤਾਂ ਅਤ ਜੁਦ ਮਚਾਇਓ ਆਹਵ ਸਿੰਘ ਕੋ ਸੰਗਰ ਸਿੰਘ ਮਹਾਸ ਲੈ ਸਿਰ ਕਾਟ ਗਿਰਾਇਓ ਐਸੇ ਪਰਿਓ ਧਰ ਪੈ ਧਰਮਾਨੋ ਵਜਰ ਪਰਿਓ ਕੰਪ ਜਨਾਇਓ ਕਬਿਤ ਭੂਪ ਅਨਰੋਧ ਸਿੰਘ ਠਾਡੋ ਤੋ ਸਿਆਮ ਤੀਰ ਹਾਰ ਜੂਬ ਲੋਕ ਕਹਿ ਨਿਕਟ ਬੋਲ ਲਿਓ ਹੈ ਕੀਨੋ ਸਨਮਾਨ ਖਾਨ ਸਿਆਮ ਕਹਿਓ ਜਾਹੋ ਤੁਮ ਰਥੈ ਤਵਾਹੇ ਚਲਿਓ ਰਣ ਮਾਜ ਗਇਓ ਹੈ ਤੀਰ ਤਰਵਾਰਨ ਕੋ ਸੈਥੀ ਜਮਦਾਰਨ ਕੋ ਘਟਕਾ ਦੋਇ ਤੀ ਠੌਰ ਮਹਾ ਜੁਦ ਭਇਓ ਹੈ ਜੈਸੇ ਸਿੰਘ ਮ੍ਰਿਗ ਕੋ ਸਿਚਾਨੋ ਜੈਸੇ ਚਿਰਿਆ ਕੋ ਤੈਸੇ ਹਰ ਪੀਰ ਕੋ ਸਮਰ ਸਿੰਘ ਹੈਓ ਹੈ ਕਵਿਤ ਜੈਸੇ ਕੋ ਔਖਦ ਕੇ ਬਲ ਕਬ ਸਿਆਮ ਕਹਿ ਦੂਰ ਕਰੇ ਸਤ ਵੈਦ ਰੋਗ ਸੰਪਾਤ ਕੋ ਜੈਸੇ ਕੋ ਸੁਕਾਬੇ ਕੁਕਬ ਕੇ ਕਬਿਤ ਸੁਣ ਸਵਾ ਬੀਜ ਦੂ ਕਰ ਮਾਨਤ ਨਾ ਬਾਤ ਕੋ ਜੈਸੇ ਸਿੰਘ ਨਾਗ ਕੋ ਹੰਤ ਜਲ ਆਗ ਕੋ ਅਮਲ ਸੁਰ ਰਾਗ ਕੋ ਸਚਿੰਤ ਨਰ ਗਾਤ ਕੋ ਤੈਸੇ ਤਤਕਾਲ ਹਰ ਬੀਰ ਮਾਰ ਡਾਰਿਓ ਜੈਸੇ ਲੋਭ ਹੂੰ ਤੇ ਮਹਾ ਗੁਣ ਨਾਸੈ ਤਮ ਪ੍ਰਾਤ ਕੋ ਕਬਿਤ ਬੀਰ ਪੱਦਰ ਸਿੰਘ ਵਾਸਦੇਵ ਸਿੰਘ ਬੀਰ ਸਿੰਘ ਬਾਲ ਸਿੰਘ ਕੋਪ ਕਰ ਅਰ ਸਭ ਹੋਏ ਭਏ ਸਮਰ ਕੇ ਬੀਜਾਂ ਠਾਡੋ ਹੈ ਸਮਰ ਸਿੰਘ ਤਾਈ ਕੋ ਨਿਹਾਰ ਰੂਪ ਪਾਵਕ ਸੇਵੈ ਗਏ ਆਯੁਧ ਸੰਭਾਰ ਲੀਨੇ ਜੁਧ ਮੈ ਸਭੈ ਪ੍ਰਵੀਨੇ ਸਿਆਮ ਜੂ ਕੇ ਵੀਰ ਚਾਰੋ ਔਰ ਹੂੰ ਤੇ ਆਖੈ ਤਾਹੀ ਸਮੇ ਬਲਵਾਨ ਤਾਨ ਕਹਿ ਕਮਾਨ ਬਾਨ ਚਾਰੋ ਨਿਰਭਾਰ ਜੂ ਕੇ ਮਾਰ ਛਿਨ ਮੈਂ ਲਏ ਕਾਨ ਜੂ ਬਾਸ਼ੋਇਆ ਚਉ ਚਾਰੋ ਹੀ ਵੀਰ ਖਨੇ ਰਣ ਮੈਂ ਤਬ ਔਰ ਨ ਸਿਉ ਹਰ ਜੋ ਉਚਰੈ ਅਬ ਕੋ ਪਟ ਹੈ ਹਮਰੇ ਦਲ ਮੈਂ ਇਹ ਸਾਵੇਂ ਜਾਏ ਕੈ ਜੁਦ ਕਰੈ ਅਤ ਹੀ ਬਲਵਾਨ ਸੋ ਧਾਇ ਕੈ ਜਾਏ ਕੈ ਕਾਇ ਕਰੈ ਸੁਲ ਰੈ ਨ ਡਰੈ ਸਭ ਸਿਉ ਇਵ ਸਿਆਮ ਪੁਕਾਰ ਕਹਿਓ ਕੋ ਹੈ ਅਰ ਕੋ ਬਿਨ ਪ੍ਰਾਨ ਕਰੈ ਸੋਇਆ ਰਾਛਸ ਸੋ ਇਕ ਸਿਆਮ ਕੀ ਔਰ ਸੋ ਚਲ ਕੈ ਅਰਿ ਔਰ ਪਧਾਰਿਓ ਕਰੂਰ ਤੁਜਾ ਤੇ ਨਾਮ ਕਹੈ ਜਗ ਸੋ ਤੇ ਸੋ ਏ ਪਾਂਤ ਉਚਾਰਿਓ ਮਾਰਤ ਹੋ ਰੇ ਸੰਭਾਰਿਆ ਵੈ ਕਹਿ ਯਾ ਬਤਿਆ ਧਨਵਾਨ ਸੰਭਾਰਿਓ ਤਾਂ ਸਮਰੇਸ ਕੋ ਮਾਨ ਖਨਿਓ ਰਿਓ ਠੌਰ ਮਨੋ ਕਈ ਦਿਵਸ ਕੋ ਮਾਰਿਓ ਦੋਰਾ ਕਰੂਰ ਤੁਜਾਰਨ ਮੈਂ ਹਨਿਓ ਸਮਰ ਸਿੰਘ ਕੋ ਕੋਪ ਸਖਤ ਸਿੰਘ ਕੇ ਬਦਨ ਕੋ ਬਹੁ ਰਿਓ ਪਗ ਰੂਪ ਕਰੂਰ ਤੁਜਬਾਜ ਕਵਿਤ ਗੇਰ ਸੋ ਦਿਖਾਈ ਦੇਤ ਕਰੂਰ ਤੁਜ ਆਹ ਮੈਂ ਕਹਿ ਕਾਵਿ ਰਾਮ ਸਤਰ ਬਦ ਕੋ ਚਾਹਤ ਹੈ ਸੁਣ ਰੇ ਸਖਤ ਸਿੰਘ ਮਾਰਿਓ ਜੋ ਸਮਰ ਸਿੰਘ ਤੈਸੇ ਹੋ ਹਨ ਹੋ ਤੂੰ ਹਮ ਸੋ ਖਾਤ ਹੈ ਐਸੇ ਕਹਿ ਗਲਾ ਗਹਿ ਬੜੇ ਬ੍ਰਿਛ ਕੇ ਸਮਾਨ ਲੀਨੇ ਅਸਿਪਾਨ ਔਰ ਸਸਤਨ ਸਾਹਤ ਹੈ ਬਹੁਰੋ ਪੁਕਾਰ ਦਇਤ ਕਹਿਓ ਹੈ ਨਿਹਾਰ ਨਿਰਪ ਤੋ ਮੈਂ ਕੋ ਘਰੀ ਪਲ ਜੀਵਨ ਰਹਤ ਹੈ ਦੋਹਰਾ ਸਖਤ ਸਿੰਘ ਸੁਨਿਆਰ ਸ਼ਬਦ ਬੋਲਿਓ ਕੋ ਬਡਾਏ ਜਾਣਤ ਹੋ ਕਨ ਕੁਾਰ ਕੋ ਗਰਜਤ ਬਰਸ ਨਾ ਆਏ ਸਵਈਆ ਜੋ ਸੁਨ ਕਹਿ ਤੇ ਬਾਤ ਨਿਸਾਚਰ ਜੀ ਆਪਣੇ ਅਤ ਕੋ ਭਰਿਓ ਅਸ ਲੈ ਤੇ ਸਾਹਮਣੇ ਆਏ ਅਰਿਓ ਸਖਤੇਸ ਬਲੀ ਨਹੀਂ ਨੈਕ ਡਰਿਓ ਬਹੁ ਜੁਦ ਕੈ ਅੰਤਰ ਧਿਆਨ ਭਇਓ ਨਭ ਮੈਂ ਪ੍ਰਗਟਿਓ ਮੁਖ ਤੇ ਉਚਰਿਓ ਅਬ ਤੋਹੇ ਸੰਗਾਰਤ ਹੋ ਪਲ ਮੈਂ ਤਨ ਬਾਣ ਸੰਭਾਰ ਕੈ ਪਾਨ ਧਰਿਓ ਦੋਹਰਾ ਬਾਨਨ ਕੀ ਵਰਖਾ ਕਰਤ ਨਭ ਤੇ ਉਤਰਿਓ ਕਰੂਰ ਪੁਨਿਆਇਓ ਰਣ ਭੂਮੈ ਅਤਿ ਲਰਿਓ ਬਰਸੂਰ ਸਵਈਆ ਵੀਰਨ ਮਾਰ ਕੈ ਦੈਤ ਬਲੀ ਆਪਣੇ ਚਿਤ ਮੈਂ ਅਤਿ ਹੀ ਹਰਖਿਓ ਹੈ ਹੀ ਤਜ ਸੰਕਨ ਸੰਕ ਪਇਓ ਸਕਤੇ ਸੰਘਾਰ ਬੇ ਕੋ ਸਰਖਿਓ ਹੈ ਜੋ ਚਪਲਾ ਚਮਕੈ ਦਮਕੈ ਬਰ ਚਾਂਪ ਲਿਓ ਕਰ ਮੈਂ ਕਰਖਿਓ ਹੈ ਮੇਘ ਪਰੇ ਬਰ ਬੂੰਦਨ ਜਿਉ ਸਰਜਾਲ ਕਰਾਲਨ ਤਿਉ ਬਰਖਿਓ ਐ ਸੋਠਾ ਪਗ ਨਾ ਟਰਿਓ ਬਰ ਵੀਰ ਸਖਤ ਸਿੰਘ ਤੁਜ ਕਰੂਰ ਤੇ ਅਚਲ ਰਿਓ ਰਣ ਤੀਰ ਜਿਉ ਅੰਗਦ ਰਾਮਨ ਸਭਾ ਸਵਈਆ ਭਾਜਤ ਨਾਹਿਨ ਆਵਤੇ ਸਕਤੇਸ ਮਹਾ ਬਲਵੰਤ ਸੰਭਾਰਿਓ ਜਾਲ ਜਿਤੋ ਹਰ ਕੇ ਸਰ ਕੋ ਤਬ ਹੀ ਅਗਨਾ ਜੁਦ ਸਾਥ ਪ੍ਰਜਾਰਿਓ ਪਾਣ ਲਿਓ ਤਨ ਬਾਣ ਰਸਾਇ ਕੈ ਕਰੂਰ ਤੁਜਾ ਸਿਰ ਕਾਟ ਉਤਾਰਿਓ ਐਸੇ ਹਨਿਓ ਰਿਪ ਜੋ ਮਗਵਾ ਬਲ ਕੈ ਬ੍ਰਿਤਰਾਸੁਰ ਦੇ ਸੰਘਾਰਿਓ ਦੋਰਾ ਸਖਤ ਸਿੰਘ ਜਬ ਕਰੂਰ ਤੋਂ ਮਾਰਿਓ ਭੂਮ ਗਿਰਾਏ ਜਿਉ ਬਰਖਾ ਰਿਤ ਕੇ ਸਮੈ ਦੌਰ ਪਰੈ ਅਰਿ ਰਾਏ ਸਵਈਆ ਕਾਗ ਤੁਜਾ ਨਿਜ ਪ੍ਰਾਤ ਨਿਹਾਰ ਜਨਿਉ ਤਬ ਹੀ ਰਿਸ ਕੈ ਬਹੁ ਧਾਇਓ ਦਾਤ ਕੀਏ ਕਈ ਜੋਜਨ ਲੋ ਗਿਰ ਸੋ ਤੇ ਆਪਣੋ ਰੂਪ ਮਨਾਇਓ ਰੋਮ ਕੀਏ ਤਰਸੇ ਤਨ ਮੈਂ ਕਰ ਆਯੁਧ ਲੈ ਰਣ ਭੂਮੈ ਆਇਓ ਸ੍ਰੀ ਸਖਤੇ ਤਨਿਓ ਕਰ ਚਾਂਬ ਸੋਏਗੀ ਮਾਨਸਿਓ ਮਾਰ ਗਿਰਾਇਓ ਸਵਈਆ ਦੈ ਚਮੂ ਪਦ ਠਾਡੋ ਤੋ ਤਿਹ ਕੋ ਵਰ ਕੈ ਨਿਰਭੂਪ ਧਾਇਓ ਰਾਛ ਸੈਨ ਛੂਹਣ ਲੈ ਆਪਣੇ ਮਨ ਮੈਂ ਅਤ ਕ੍ਰੋਧ ਵਡਾਇਓ ਬਾਣ ਬਨਾਏ ਚੜਿਓ ਰਣ ਕੋ ਤਿਹ ਆਪਨੋ ਨਾਮ ਕਰੂਪ ਕਹਾਇਓ ਐਸੇ ਚਲਿਓ ਅਰ ਕੇ ਬਦ ਕੋ ਮਨ ਸਾਮਨ ਕੇ ਉਨੇ ਘਨ ਆਇਓ ਸਵਈਆ ਹੀਰ ਚਮੂ ਬੋ ਸਤਰਨ ਕੀ ਸਕਤੇਸ ਬਲੀ ਮਨ ਰੋਸ ਭਇਓ ਹੈ ਧੀਰਜ ਬਾਂਧ ਅਯੋਧਨ ਮਾਜ ਸਰਾਸਨ ਬਾਣ ਸੋ ਪਾਨ ਲਿਓ ਹੈ ਤਰਾਸ ਸਵੈ ਤਜ ਕੈ ਲਜ ਕੈ ਅਰ ਕੇ ਦਲ ਕੇ ਸਮ ਹੋਏ ਸੋ ਗਇਓ ਹੈ ਦਾਨ ਮੇਗ ਬਿਡਾਰਨ ਕੋ ਰਣ ਮੈਂ ਮਨੋ ਵੀਰ ਸਮੀਰ ਭਇਓ ਹੈ ਸੋਈਆ ਅੰਤਰ ਧਿਆਨ ਕਰੂ ਭਇਓ ਨਭ ਮੈਂ ਤੇ ਜਾਏ ਕੈ ਬੈਨ ਉਚਾਰੇ ਜੈ ਹੋ ਕਹਾ ਹਮ ਤੇ ਭਜ ਕੈ ਗਜ ਬਾਜ ਅਨੇਕ ਆਕਾਸ ਤੇ ਡਾਰੇ ਰੂਖ ਪਖਾਨ ਸਿਲਾ ਰਤ ਸਿੰਧ ਤਰਾ ਤਰ ਰੀਝ ਮਹਾ ਅਹਕਾਰੇ ਆਣ ਭਰੇ ਰਣ ਭੂਮ ਮੈਂ ਜੋਰ ਸੋ ਭੂਪ ਬਚਿਓ ਸਿਗਰੇ ਦਬ ਮਾਰੇ ਸੋਈਆ ਜੇਤ ਕੇ ਡਾਰ ਦੈ ਨਿਰਪੈ ਗਿਰ ਤੇਤ ਗਬਾਨਨ ਸਾਥ ਨਿਵਾਰੇ ਜੇ ਰਜਨੀਤਰ ਠਾਡੇ ਹੁਤੇ ਸਕਤੇਸ ਬਲੀ ਤੇ ਹੋਰ ਪਧਾਰੇ ਪਾਨ ਕਿਰਪਾਨ ਲੈ ਬਲਵਾਨ ਸੋ ਘਾਇਲ ਏਕ ਕਰੇ ਇਕ ਮਾਰੇ ਦੈਤ ਚਮੂ ਨ ਬਸਾਤ ਕਛੂ ਆਪਣੇ ਛਲ ਛਿਦਰਨ ਕੈ ਸਵਾਰੇ ਸਵਈਆ ਛੰਦ ਨਿਰਪਨੇ ਬੌਰੋ ਬਾਣ ਲਿਓ ਰਿਸ ਸਾਤ ਕੁਰੂਪ ਕੇ ਬੀਚ ਹਨੇ ਜਿਉ ਜੀਵਤ ਥੇ ਕਰ ਆਜ ਦਲੈ ਅਰਿ ਰਾਏ ਪਰੇ ਬਰ ਵੀਰ ਕਨੇ ਜਿਉ ਆਨ ਲਰੇ ਬਿਨ ਪ੍ਰਾਨ ਕਰੇ ਰੁਬ ਠਾਡੇ ਡਰੈ ਕਿਉ ਸਰਉਣ ਸਨੇ ਮਨ ਯੋ ਉਪਮਾ ਉਪਜੀਰਿਤ ਰਾਜ ਸਮੈ ਦਰਮ ਕਿੰਸਕ ਲਾਲ ਬਨੇ ਦੋਹਰਾ ਸਗਤ ਸਿੰਘ ਤੇ ਵੈ ਬੌਰੋ ਸ਼ਸਤਰ ਸੰਭਾਰ ਅਸੁਰ ਸੈਨ ਵੈ ਭਟ ਪ੍ਰਵਲਤੇ ਤੇ ਬਹੁਦੈ ਸੰਘਾਰ ਸੋਈਆ ਬਿਕਰਤਾਨਨ ਨਾਮ ਕਰੂਪ ਕੋ ਬਾਂਧਵ ਕੋਪ ਭਇਓ ਅਸਪਾਨ ਗਇਓ ਕਬ ਸ਼ਾਮ ਕਹਿ ਰਣ ਮੈਂ ਤੇ ਕੋ ਮਨ ਮੈਂ ਅਰ ਕੇ ਬਦਵੇ ਕੋ ਚਹਿਓ ਸੋ ਤੁਹਾਇ ਕੈ ਸਿੰਦਨ ਆਇਓ ਤਹਾ ਨਾ ਟਰਿਓ ਵਹ ਜੁਧੀ ਕੋ ਮਹਿਓ ਸੁਨ ਰੇ ਸਕਤੇ ਸੰਭਾਰ ਸੰਘਾਰਤ ਹੂੰ ਤੁਮ ਕੋ ਇਹ ਪਾਂਤ ਕਹਿਓ ਦੋਹਰਾ ਸਖਤ ਸਿੰਘ ਇਹ ਬਚਨ ਸੁਨ ਲੀਨੀ ਸਖਤ ਉਠਾਏ ਚਪਲਾ ਸੀ ਰਵ ਕਿਰਨ ਸੀ ਅਰ ਤੱਕ ਦਈ ਚਲਾਏ ਸੋਇਆ ਲਾ ਗਈ ਬਿਕਰਤਾ ਨਨਕੇ ਔਰ ਚੀਰ ਕੈ ਤਾ ਤਨ ਪਾਰ ਭਈ ਜੇ ਉਪਰ ਕੰਚਨ ਕੀ ਸਭ ਆਕ੍ਰਿਤ ਹੈ ਸਭ ਹੀ ਸੋ ਲੋਮਈ ਲਸਕੈ ਔਰ ਰਾਖਸ ਕੇ ਮਦਿਓ ਉਪਮਾ ਤੇ ਕੀ ਕਬ ਭਾਖ ਦਈ ਮਨੁ ਰਾਹ ਵਿਚਾਰ ਕੈ ਪੂਰਬ ਬੈਰ ਕੋ ਸੂਰਜ ਕੀ ਕਰ ਲਈ ਲਈ ਦੋਹਰਾ ਪੁਰ ਬਰਛੀ ਕੇ ਲਗਤੀ ਪ੍ਰਾਣ ਤਜੇ ਬਲਵਾਨ ਸਭ ਦੈਤਨ ਕੋ ਮੰਡਰਿਓ ਹਾ ਹਾ ਕਿਓ ਬਖਾਨ ਦੋਹਰਾ ਬਿਕਰ ਤਾਨਣ ਜਬ ਮਾਰਿਓ ਸਖਤ ਸਿੰਘ ਰਣ ਧੀਰ ਸੋਕ ਰੂਪ ਅਵਲੋਕ ਕੈ ਸਹਿ ਨਾ ਸਕਿਓ ਦੁਖ ਬੀਰ ਸਵਈਆ ਬਿਕਰ ਤਾਨਣ ਕੋ ਬਦ ਪੇਖ ਰੂਪ ਸੋ ਕਾਲ ਕੋ ਪ੍ਰੇਰਿਓ ਆਕਾਸ਼ ਤੇ ਆਇਓ ਬਾਣ ਕਮਾਨ ਕਿਰਪਾਨ ਗਦਾ ਗਹਿ ਲੈ ਕਰ ਮੈਂ ਅਤ ਜੁਦ ਮਚਾਇਓ ਰੀ ਇਸ ਵਡੋ ਧਨ ਤਾਨ ਕੈ ਬਾਨ ਮਹਾਰ ਗਰੀਬ ਲਗਾਇਓ ਸੀਸ ਪਰਿਓ ਕਟ ਕੈ ਤਰਨੀ ਸੁਖ ਬੰਧ ਲੈ ਆਸੀ ਕੋ ਰਣ ਧਾਇਓ ਕਬਿਓ ਬਾਜ ਦੋਹਰਾ ਸਖਤ ਸਿੰਘ ਕੇ ਸਾਹਮਣੇ ਗਇਓ ਲੀਏ ਕਰਵਾਰੇ ਏਕ ਬਾਣ ਰਿਪਨੇ ਹਨਿਓ ਗਿਰਿਓ ਭੂਮ ਮਝਾਰ ਦੋਹਰਾ ਜਬ ਕਰੂਪ ਸੈਨਾ ਸਹਿਤ ਭੂਪਤ ਦੇਵ ਸੰਗਾਰ ਤਬ ਜਾਦਵ ਲਖ ਸਮਰ ਮੈਂ ਕੀਨੋ ਹਾਹਾਕਾਰ ਬਹੁਤ ਡਰਿਓ ਅਰ ਵੀਰ ਨਾਲ ਕਹਿਓ ਸਿਆਮ ਸੋ ਰਾਮ ਕਿਉ ਨਰ ਰਹਿ ਕਹਿਓ ਕ੍ਰਿਸ਼ਨ ਜੂ ਸਖਤ ਸਿੰਘ ਜਿਹ ਨਾਮ ਚੌਬੀ ਤਬ ਹਰ ਜੂ ਸਭ ਸੋਇਮ ਕਹਿਓ ਸਖਤ ਸਿੰਘ ਬਦ ਹਮ ਤੇ ਰਹਿਓ ਇਨ ਅਤ ਹਿਤ ਸੋ ਚੰਡ ਮਨਾਈ ਤਾਤੇ ਹਮਰੀ ਸੈਨ ਖਪਾਈ ਦੋਹਰਾ ਤਾਤੇ ਤੁਮਹੂ ਚੰਡ ਕੀ ਸੇਵ ਕਰੋ ਚਿਤ ਲਾਏ ਜੀਤਨ ਕੋਵਰ ਦੇਗੀ ਔਰ ਤਬ ਲੀਜੋ ਘਾਏ ਜਾਗਤ ਜਾਗੀ ਜੋ ਜਗ ਜਲ ਥਲ ਰਹੀ ਸਮਾਏ ਬ੍ਰਹਮ ਵਿਸ਼ਣ ਹਰ ਰੂਪ ਮੈਂ ਤ੍ਰਿਗੁਣ ਰਹੀ ਠਾਰਾਏ ਸੁਈਆ ਜਾ ਕੀ ਕਲਾ ਵਰਤੈ ਜਗ ਮੈਂ ਅਰ ਜਾ ਕੀ ਕਲਾ ਸਭ ਰੂਪਨ ਮੈਂ ਅਰ ਜਾ ਕੀ ਕਲਾ ਬਿਮਲਾ ਹਰ ਕੇ ਕਮਲਾ ਪਤਿ ਕੇ ਕਮਲਾ ਤਨ ਮੈਂ ਪੁਨ ਜਾ ਕੀ ਕਲਾ ਗਿਰ ਰੂਖਨ ਮੈਂ ਸਸ ਪੂਖਨ ਮੈਂ ਮਗਵਾ ਘਨ ਮੈਂ ਤੁਮ ਹੂ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਦੋਹਰਾ ਸਖਤ ਸਿੰਘ ਬਰ ਸਖਤ ਸੋ ਮੰਗ ਲਿਓ ਬਲਵਾਨ ਤਾਈ ਕੇ ਪ੍ਰਸਾਦ ਤੇ ਰਣ ਜੀਤਤ ਨਹੀਂ ਹਾਨ ਦੋਹਰਾ ਸਿਵ ਸੂਰਜ ਸਤ ਸਚੀ ਪਤ ਬ੍ਰਹਮ ਵਿਸ਼ਨ ਸੁਰ ਕੋਏ ਜੋ ਏ ਸੂਰਿਸ ਕੈ ਲਰੈ ਜੀਤ ਨਾ ਜਹੈ ਸੋਏ ਸਵਈਆ ਜੋ ਹਰਿ ਆਏ ਪਿਰੈ ਇਹ ਸੋ ਨਹੀਂ ਦੇਖਤ ਹੋ ਬਲ ਹੈ ਤਿਨ ਮੋ ਚਤੁਰਾਨਨ ਔਰ ਖੜਾਨਨ ਵਿਸ਼ਨ ਘਨੋ ਬਲ ਹੈ ਸੋ ਕਹਿਓ ਜਿਨ ਮੋ ਪੁਨ ਭੂਤ ਪਿਸਾਜ ਸੁਰਾਦਿਕ ਜੇ ਅਸੁਰਾਦਿਕ ਹੈ ਗਨਤੀ ਕਿਨਮੋ ਜਦ ਵੀਰ ਕਹਿਓ ਸਭ ਵੀਰਨ ਸੋ ਸਈ ਤੋ ਬਲ ਭੂਪ ਤਰੈ ਇਨਮੋ ਕਾਨ ਜੂਬਾ ਸਵਈਆ ਜੁਦ ਕਰੋ ਤੁਮ ਜਾਓ ਹੁਤੈ ਇਤ ਹਉ ਹੀ ਭਵਾਨੀ ਕੋ ਜਾਪ ਜਪੈ ਹਉ ਐਸੇ ਕਹਿਓ ਜਦ ਵੀਰ ਅਵੈ ਅਥੀ ਇਤ ਭਾਵ ਤੇ ਥਾਪ ਥਪੈ ਹਉ ਹਵੈ ਕੈ ਪਰਤਛ ਕਹਿ ਬਰ ਮੰਗ ਹਨੋ ਸਕਤੇ ਸਿ ਹੈ ਬਰ ਰਹਿ ਹਉ ਤੋ ਕੈ ਆਪਣੇ ਰਥ ਪੈ ਅਬ ਹੀ ਰਣ ਮੈਂ ਏਕੋ ਬਦ ਕਹਿ ਹੋ ਬਾਜ ਬਾਜਸਵਈਆ ਵੀਰ ਪਟੇ ਜਦ ਵੀਰੂ ਤੈਤ ਭੂਮੈ ਬੈਠ ਸਿਵਾ ਜਪ ਕੀਨੋ ਔਰ ਦਈ ਸੁਧ ਛਾੜ ਸਵੈ ਤਬ ਤਾਹੀ ਕੇ ਧਿਆਨ ਵਿਖੈ ਮਨ ਦੀਨੋ ਚੰਡ ਤਵੈ ਪਰਤਛ ਪਈ ਬਰ ਮਾਗੋ ਜੋ ਮਨ ਮੈਂ ਜੋਈ ਚੀਨੋ ਯਾ ਅਰਿਆਜ ਹਨੋਰਨ ਮੈਂ ਕਨ ਸਿਆਮ ਜੂ ਮਾਂਗ ਹੈ ਬਰ ਲੀਨੋ ਸਵਈਆ ਯੋ ਵਰ ਪਾਏ ਚੜਿਓ ਰਥ ਪੈ ਹਰ ਜੂ ਮਨ ਬੀਜ ਪ੍ਰਸੰਨ ਭਇਓ ਜਪ ਕਹਿ ਜੋ ਭਵਾਨੀ ਤੇ ਸਿਆਮ ਕਹਿ ਹਰਿ ਮਾਰਨ ਕੋ ਬਰ ਮੰਗ ਲਿਓ ਸਭ ਆਜ ਲੈ ਬਰਬੀਰ ਹੂ ਕੇ ਸਾਹਮੇ ਤੋ ਜਦ ਵੀਰ ਗਇਓ ਮਨੋ ਜੀਤ ਕੋ ਅੰਕੁਰ ਜਾਤ ਰਿਓ ਹੁ ਤੋ ਯਾਬਰ ਤੇ ਉਪਜੋ ਸੋ ਨਯੋ ਦੋਹਰਾ ਸਖਤ ਸਿੰਘ ਉਤ ਸਮਰ ਮੈਂ ਬਹੁਤ ਹਨੇ ਬਰ ਸੂਰ ਤਬ ਹੀ ਤਿਨ ਕੇ ਤਨਨ ਸਿਓ ਹੂਮ ਰਹੀ ਭਰਪੂਰ ਸਵਈਆ ਜੁਦ ਕਰੈ ਇਸ ਬਲੀ ਤੇ ਠਾਂ ਹਰਿਆਏ ਕੈ ਰੂਪ ਦਿਖਾਇਓ ਜਾਤ ਕਹਾ ਰੋ ਰੇ ਥਿਰ ਵੈ ਅਬ ਹਉ ਤੁਮ ਪੈ ਬਲ ਕੈ ਇਤ ਆਇਓ ਕੋਪ ਗਦਾ ਕਰ ਲੈ ਕਨ ਸਿਆਮ ਸੋ 70 ਕੇ ਸੀਸ ਪੈ ਘਾਉ ਲਗਾਇਓ ਪ੍ਰਾਣ ਤਜਿਓ ਮਨ ਚੰਡ ਪਜਿਓ ਤਿਹ ਕੋ ਤਨ ਤਾਏ ਕੇ ਲੋਕ ਸਿਦਾਇਓ ਸਵਈਆ ਪ੍ਰਾਣ ਚਲਿਓ ਤੇ ਕੋ ਤਬ ਹੀ ਜਬ ਹੀ ਤਨ ਚੰਡ ਕੇ ਲੋਕ ਪਧਾਰਿਓ ਸੂਰਜ ਇੰਦਰ ਸਨਾਤਕ ਜੇ ਹੂ ਮਿਲ ਕੈ ਜਸ ਤਾਏ ਉਚਾਰਿਓ ਐਸੋ ਨਾ ਆਗੇ ਨਰਿਓ ਰਣ ਮੈਂ ਕੋਉ ਆਪਣੀ ਬੈਸ ਮੈਂ ਨਾਹੇ ਨਿਹਾਰਿਓ ਸਕਤੇ ਸਖਤੇਸ ਬਲੀ ਤਨ ਹੈ ਹਰ ਸੋ ਲਰ ਕੈ ਪਰਲੋਕ ਸਿਦਾਰਿਓ ਚੌਪੀ ਜਵੈ ਚੰਡ ਕੋ ਹਰ ਬਰ ਪਾਇਓ ਸਖਤ ਸਿੰਘ ਕੋ ਮਾਰ ਗਿਰਾਇਓ ਔਰ ਸਤਰ ਬਹੁ ਗਏ ਪਰਾਈ ਰਾਵ ਨੇ ਹਾਰ ਜਿਉ ਤਮ ਨਾ ਰਹਾਈ ਇਤ ਸ੍ਰੀ ਬਜੇਤਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਜੁਧ ਪ੍ਰਬੰਦੇ ਦਵਾਦਸ ਭੂਪ ਸ਼ਕਤੀ ਸਿੰਘ ਸੁਧਾ ਬਧੇ ਧਿਆਏ ਸਮਾਪਤ